ਅਸੰਖ ਨਾਮ ਸੰਖ ਥਾਂ ਅਸੰਖ ਨਾਮ ਨਾਮ ਬਹੁ ਵਚਨ ਨਾਮ ਦਾ ਨਾਮ ਬਹੁ ਵਚਨ ਗੁਣ ਗੁਣ ਗੁਣਵਾਚਕ ਨਾਮ ਕਿੰਨੇ ਨੇ ਨਹੀਂ ਦੱਸ ਸਕਦੇ ਤੇਰੇ ਗੁਣ ਕਿੰਨੇ ਨੇ ਨਹੀਂ ਗਿਣਾਏ ਜਾ ਸਕਦੇ ਸਾਨੂੰ ਨਹੀਂ ਪਤਾ ਸਾਨੂੰ ਤਾਂ ਥੋੜੇ ਜਿਹਾ ਦਾ ਪਤਾ ਅਸੰਖ ਨੇ ਥਾਮ ਵੀ ਅਸੰਖ ਨੇ ਥਾਮ ਕੀ ਹੈ ਅਵਸਥਾ ਦੀ ਗੱਲ ਹਰ ਗੁਣ ਦੀ ਅਲੱਗ-ਅਲੱਗ ਅਵਸਥਾ ਜਾਂ ਮਾਰਨ ਵਾਲਾ ਗੁਣਾ ਦੀ ਅਵਸਥਾ ਹੋਰ ਹੁੰਦੀ ਹੈ ਜਾਂ ਪੈਦਾ ਕਰਨ ਵਾਲਾ ਹੋਰ ਹੁੰਦੀ ਹੈ ਰਿਜ਼ਕ ਦੇਣ ਵਾਲਾ ਹੁੰਦਾ ਹੋਰ ਹੁੰਦੀ ਹੈ ਅਵਸਥਾ ਵੀ ਅਲੱਗ-ਅਲੱਗ ਹੈ ਤੇਰੇ ਸਾਰੇ ਗੁਣ ਅਵਸਥਾ ਦਾ ਫਰਕ ਨਹੀਂ ਪੈਦਾ ਕਰਨਾ ਮਾਰਨਾ ਸੁਧਾਰ ਕਰਨਾ ਅੱਡ ਅੱਡ ਅਵਸਥਾ ਜੀਵ ਦੀ ਵੀ ਅਡੜ ਅਡੜ ਅੱਡ ਦਿਆਲੂ ਤਾਂ ਹੈ ਦਿਆ ਕਿੰਨੀ ਦਿਆ ਕਰ ਸਕਦਾ ਕਿੰਨੀ ਦਿਆ ਕਰ ਸਕਦਾ ਦਿਆ ਤਾਂ ਹੈ ਉਹਦੇ ਅੰਦਰ ਪਰ ਉਹਦੀ ਵੀ ਲਿਮਟ ਹੈ ਨਾ ਦੇ ਤਾਂ ਸਕਦਾ ਧਰਮ ਦੇ ਲੋਕ ਤੇ ਕੀ ਦੇ ਸਕਦਾ ਕਿੰਨਾ ਕੁਝ ਦੇ ਸਕਦਾ ਮਾਇਆ ਦੇ ਸਰਦਾਰ ਤਾਂ ਇਹਦੀ ਹੈ ਹੀ ਨਹੀਂ ਦਇਆ ਪੂਰੀ ਜ਼ਿਆਦਾ ਹੈ ਇਹਦੇ ਅੰਦਰ ਪੈਦਾ ਹੁੰਦੀ ਜਾਂ ਤਨ ਮਨ ਤਨ ਦੇ ਅੰਦਰ ਫਿਰ ਦਇਆ ਹੋਈ ਉਹ ਤੋਂ ਪਹਿਲਾਂ ਨਹੀਂ ਅਗੰਮ ਅਗੰਮ ਅਸੰਖ ਲੋ ਅਗੰਮ ਅਗੰਮ ਅਸੰਖ ਲੋ ਉਹ ਵੀ ਇਹ ਆਪਣੇ ਉੱਪਰ ਦਇਆ ਕਰਦਾ ਆਪਣੀ ਤਨ ਮਨ ਤਨ ਦੇ ਕੇ ਕਿਸੇ ਉੱਪਰ ਨਹੀਂ ਕਰਦਾ ਮਨ ਸਾਹਮਣੇ ਨਹੀਂ ਜਾਂਦਾ ਕੋਈ ਦੁਖੀ ਕਰਦਾ ਹੈ ਸਾਂ ਝੋਟਾ ਪਿੰਡ ਦੇ ਵਿੱਚ ਉਹ ਫੜਾਤਾ ਉਹਨਾਂ ਨੇ ਸਰਕਾਰ ਨੂੰ ਕਹਤਾ ਵੀ ਤੁਸੀਂ ਰੱਖੋ ਲੈ ਜੋ ਦੁਖੀ ਹੋਇਆ ਨੇ ਕਹਿ ਲੈ ਜੋ ਮਨ ਤਾਂ ਦੁਖੀ ਹੋ ਕੇ ਦੇਤਾ ਆਪਣੇ ਆਪਣਾ ਉਹਨੂੰ ਕੀ ਦਿਆ ਉਹਨੂੰ ਕੀ ਦੇਤਾ ਸੀ ਉਹ ਵਿਗੜਿਆ ਜਿਹੜਾ ਦੁਖੀ ਕਰਦਾ ਪਿੰਡ ਦੇ ਵਿੱਚ ਕੋਈ ਆਦਮੀ ਸਾਰਿਆਂ ਨੂੰ ਪਿੰਡ ਕਰਵੇ ਇਹਨੂੰ ਸਰਕਾਰ ਲੈ ਜਾਵੇ ਜੇਲ੍ਹ 'ਚ ਤੋ ਦੇ ਗਏ ਸਾਧ ਕੀਤਾ ਤੁਸੀਂ ਆਪਣਾ ਖੜਾ ਜੜਾਇਆ ਉਹਦੇ ਮੰਗੀ ਵੀ ਉਹ ਚੀਜ਼ ਹੈ ਜਿਹੜੀ ਤੁਹਾਨੂੰ ਦੁਖੀ ਕਰਦੀ ਹੈ ਪਰ ਤੁਸੀਂ ਦੁੱਖ ਮੰਨੋ ਤਾਂ ਕਰ ਗੱਲ ਹੈ ਮਨ ਵਿੱਚ ਸਤਿਗੁਰ ਕੇ ਪਾਸ ਜਦ ਕੇ ਹੈ ਉਦੋਂ ਤਾਂ ਕਹਿੰਦਾ ਮੰਨਦੇ ਰਾਮ ਲਿਓ ਹੈ ਬੋਲ ਕਹਿੰਦਾ ਦੱਸਾ ਪਰ ਚਾਹੇ ਮਨ ਦੁਖੀ ਕਰਦਾ ਦੇਣਾ ਬੋਲੋ ਔਖਾ ਨਿਆਣਾ ਕਿੰਨਾ ਹੀ ਬੜਾ ਹੋਵੇ ਮਾਂ ਦੇ ਕੇ ਦਿਖਾਵੇ ਦੂਰ ਦੇ ਦੂ ਕਿੰਨੇ ਦੁਖੀ ਹੋਵੇ ਤੇ ਉਸੇ ਉਹਦੀ ਨਾਲ ਦੀ ਬੰਦੇ ਤਾਂ ਸਰੈਂਡਰ ਹੋਣਾ ਪੈਣਾ ਤਾਂ ਕੁਝ ਨਹੀਂ ਹੈ ਅਗਮ ਅਗਮ ਅਸੰਖ ਲੋ ਅਗਮ ਅਗਮ ਅਸੰਖ ਲੋ ਇਸ ਕਰਕੇ ਤੋਂ ਅਗਮ ਅਗਮ ਹੈ ਅਸੰਖ ਨਾਮ ਅਸੰਖ ਉਹਨਾਂ ਦੀ ਬੁੱਧੀ ਤਾਂ ਬੜੀ ਖੇਡਦੇ ਨਹੀਂ ਕਿਆ ਕਹਤਾ ਤੇਰੇ ਗੁਣ ਕਿੰਨੇ ਨੇ ਅਸੰਖ ਨੇ ਪਤਾ ਨਹੀਂ ਤੇਰੀ ਅਵਸਥਾ ਕਦ ਕਹੀ ਜੀ ਕਿੰਨੀਆਂ ਨੇ ਕਹੇ ਕੋਈ ਪਤਾ ਨਹੀਂ ਸਾਨੂੰ ਆਪੇ ਗਮ ਹੋ ਗਿਆ ਹੋਰ ਕੀ ਹੋ ਗਿਆ ਗਮ ਗਮ ਸੰਗਤੀ ਤੋਂ ਪਰੇ ਹੋ ਗਿਆ ਮਨੁੱਖੀ ਬੁੱਧੀ ਤੋਂ ਪਰੇ ਹੋ ਗਿਆ ਸਾਡੀ ਬੁੱਧੀ ਤੋਂ ਪਰੇ ਹੈ ਜੋ ਬੁੱਧੀ ਮੈਨੂੰ ਦਿੱਤੀ ਹੈ ਵਿਵੇਕ ਬੁੱਧੀ ਉਹਦਾ ਵੀ ਪਰੇ ਹੈ ਤੇਰੀ ਬੁੱਧੀ ਹੋਰ ਹੈ ਤੇਰੇ ਕੋ ਬਹੁਤ ਹੈ ਲੱਗ ਗਈ ਤੋ ਵੀ ਮੈਨੂੰ ਤਾਂ ਮੇਰੇ ਜੋਗੀ ਦਿੱਤੀ ਹੈ ਜਿੰਨੀ ਮੈਨੂੰ ਲੋੜ ਹੈ ਭਵ ਸਾਗਰ ਤੋਂ ਬਾਹਰ ਨਿਕਲਣ ਜੋਗੀ ਦਿੱਤੀ ਹੈ ਬੁੱਧੀ ਮੈਨੂੰ ਸੰਕ ਲੋ ਸੰਕ ਲੋ ਲੋਕ ਨਹੀਂ ਹੈ ਪ੍ਰਥਵੀ ਦੇ ਤੇ ਕਿੰਨੇ ਬੰਦੇ ਭੇਜੇ ਨੇ ਇੱਥੇ ਇਹਦਾ ਨਹੀਂ ਕੋਈ ਪਤਾ ਸਾਨੂੰ ਤਾਂ ਇਹ ਨਹੀਂ ਪਤਾ ਵੀ ਸਾਡੇ ਇੱਥੇ ਗਿਣਤੀ ਕਿੰਨੀ ਹੈ ਤੇਰਾ <coughs> ਦਾ ਕੀ ਪਤਾ ਉਹ ਸਾਨੂੰ ਆਪਣਾ ਨਹੀਂ ਪਤਾ ਆਪਣੇ ਦੇਸ਼ ਕਿੰਨੀ ਗਿਣਤੀ ਹੈ ਸਾਡੀ ਇਹਦਾ ਨਹੀਂ ਪਤਾ ਆਪਣੀ ਮਰਦ ਮਜਵਾਲੀ ਦਾ ਨਹੀਂ ਪਤਾ ਇਹਦਾ ਸਾਨੂੰ ਕੀ ਪਤਾ ਕੋਈ ਦੱਸੇ ਵੀ ਆਤਮਾਵਾਂ ਇੰਨੀਆਂ ਨੇ ਜਿਹੜੇ ਰਿਸ਼ੀ ਮੁਨੀ ਦੱਸਦੇ ਆਤਮਾਵਾਂ ਦੀ ਗਿਣਤੀ ਦੱਸਦੇ ਇੰਨੀਆਂ ਨੇ ਹੋਰ ਹੋਰ ਕੋ ਦੱਸਦਾ 18 ਭਾਰ ਦੀ ਫਲਾਨਾ ਜੀ ਪੱਤੇ ਤੋੜ ਲੋ ਆਤਮਾ ਦੀ ਗਿਣਤੀ ਕਰਦੇ ਫਿਰ ਪਤਾ ਲੱਗ ਜਾਂਦਾ ਠੀਕ ਕਰਦੇ ਨੇ ਗਲਤ ਕਰਦੇ ਨੇ ਕੋਈ ਪਤਾ ਨਹੀਂ ਸੰਤ ਕਹੇ ਸਿਰ ਪਾਰ ਹੋਏ ਕਹਿੰਦੇ ਜਾਂ ਅਸੰਖ ਅਸੀਂ ਕਹਿੰਦੇ ਆ ਇੱਥੇ ਵੀ ਐ ਲੱਗਦਾ ਵੀ ਸਾਡੇ ਕੋਲ ਸੂਟੇਬਲ ਬਾਣੀ ਭਾਸ਼ਾ ਨਹੀਂ ਅਸੰਖ ਦੇ ਸੰਖਿਆ ਦਾ ਆ ਗਈ ਨਾ ਹੋਰ ਸ਼ਬਦੇ ਕੋਈ ਨਹੀਂ ਕਿ ਜਾਂ ਅਸੰਖ ਕਹਿੰਦੇ ਸੰਖਿਆ ਦਾ ਆ ਗਈ ਨਾ ਸੰਖਿਆ ਵੀ ਲਫ਼ਜ਼ ਸੰਖਿਆ ਲੱਗਣੀ ਨਹੀਂ ਚਾਹੀਦੀ ਸੀ ਪਰ ਹੋਰ ਭਾਸ਼ਾ ਕੋਈ ਲਫ਼ਜ਼ ਨਹੀਂ ਸੰਸਾਰ ਹੀ ਵਿਦਵਾਨਾਂ ਦੀ ਬੁੱਧੀ ਇੰਨੀ ਕਹਿ ਛੋਟੀ ਉਹਨਾਂ ਨੇ ਭਾਜਾ ਥੋੜੀ ਲਿਮਿਟਡ ਜੀ ਭਾਜਾ ਬਣਾਈ ਹੋਰ ਭਾਜਾ ਦੇ ਵਿੱਚ ਕੋਈ ਸ਼ਬਦ ਨਹੀਂ ਹੈ ਇਹ ਤੋਂ ਇਲਾਵਾ ਕੀ ਸੰਤ ਕਹੀ ਸਿਰਭਾਰ ਸਰਪਾਰਾ ਹੁੰਦਾ ਵੀ ਕੁਝ ਹੋਰ ਲੋਕ ਚਾਹੀਦਾ ਪਰ ਲਫ਼ਜ਼ ਇਹ ਜਿਹਾ ਮੈਨੂੰ ਨਹੀਂ ਲੱਭਦਾ ਸੰਤ ਤੋਂ ਬਾਅਦ ਕੋਈ ਲਫ਼ਜ਼ ਨਹੀਂ ਲੱਭ ਰਿਹਾ ਸੰਖਿਆ ਤੇ ਜਾਂ ਰਹਿਤ ਮੈਂ ਮੈਨੂੰ ਸੰਖਿਆ ਦਾ ਨਹੀਂ ਪਤਾ ਸੰਖਿਆ ਤਾਂ ਹੋਊਗਾ ਹਾਂਜੀ ਅਖਰੀ ਨਾਮ ਅਖਰੀ ਸਲਾਹ ਜਿਹੜਾ ਨਾਮ ਹੈ ਨਾ ਗਿਆਨ ਹੈ ਬ੍ਰह्म ਗਿਆਨ ਹੈ ਆਤਮ ਗਿਆਨ ਹੈ ਇਹ ਅਖਰਾਂ ਜੁੰਦਾ ਹੁੰਦਾ ਹੈ ਜੋ ਗੁਰੂ ਨਾਨਕ ਨੂੰ ਮਿਲਿਆ ਅਖਰਾਂ ਜੇ ਸੀ ਭਗਤ ਬਣ ਭਗਤਾਂ ਦੀ ਬਾਣੀ ਅੱਖਰਾਂ ਸੀ ਨਾਮ ਜੋ ਮਿਲਿਆ ਉਸ ਵੇਲੇ ਅਰ ਉਹ ਜਿਹੜੇ ਦੇਗੇ ਗਏ ਉਹ ਵੀ ਅੱਖਰਾਂ ਦੇ ਲੈ ਕੇ ਜਿਹੜਾ ਨਾਮ ਹੈ ਦਾ ਭਲੇਖਾ ਕੱਢਣ ਲੱਗੇ ਨੇ ਵੀ ਨਾਮ ਨੂੰ ਕੁਝ ਹੋਰ ਨਾ ਹੋ ਤੁਸੀਂ ਅੱਖਰਾਂ ਨੂੰ ਆ ਨਾਮ ਨੂੰ ਅਲੱਗ-ਅਲੱਗ ਕਰਨ ਲੱਗੇ ਨੇ ਬਾਣੀ ਨਾਮ ਅੱਖਰ ਵਿਕਸਾ ਪੱਗੇ ਲੋਕ ਕਰਦੇ ਰਹੇ ਨੇ ਹੁਣ ਵੀ ਕੀਤੇ ਹੋਏ ਨੇ ਸਾਡੇ ਆਰ ਉਹਨਾਂ ਨੇ ਬਾਬੇ ਲਿਖ ਦਿੱਤਾ ਸੀ ਫਿਰ ਕਰਤਾ ਹੋਈ ਕੰਮ ਸਾਰੇ ਕੰਮ ਅਸੀਂ ਉਹੀ ਕਰਦੇ ਜਿਹੜੇ ਪਿੱਛੇ ਸੀ ਜੋ ਮਰਜ਼ੀ ਲਿਖਿਆ ਹੋਵੇ ਪਰਵਾਹ ਦੀ ਕੀਤੀ ਨਹੀਂ ਉਹਦੀ ਸਮਝਣ ਦੀ ਕੋਸ਼ਿਸ਼ ਨਹੀਂ ਜ਼ਿਆਦਾ ਕੀਤੀ ਕਿਸੇ ਨੇ ਜਾਂ ਜਾਣ ਬੁੱਝ ਕੇ ਕੀਤੀ ਅਖਰੀ ਨਾਮ ਨਾਮ ਜਿਹੜਾ ਲਿਖਿਆ ਹੋਇਆ ਅੱਖਰ ਦੇ ਵਿੱਚ ਲਿਖਿਆ ਹੋਇਆ ਉਹਨਾਂ ਉਹਨੂੰ ਨਾਮ ਨਹੀਂ ਸਮਝਣਾ ਵੀ ਉਹ ਨਾਮ ਹੈ ਪਾਣੀ ਅੱਖਰ 'ਚ ਲਿਖਿਆ ਹੋਇਆ ਉਹਨੂੰ ਪਾਣੀ ਨਹੀਂ ਸਮਝਣਾ ਦੇਖੋ ਬਲ ਪਿਆਸ ਹਟ ਜੂ ਉਹਦੇ ਨਾਲ ਇਹ ਅੱਖਰ ਨੇ ਇਹਦਾ ਸਾਡੇ ਬਣਾਏ ਹੋਏ ਨੇ ਵੀ ਜੇ ਅਸੀਂ ਕਿਸੇ ਨੂੰ ਕੁਝ ਮੈਸੇਜ ਦੇਣਾ ਇਹ ਤਾਂ ਮੈਸੇਜ ਹੈ ਨਾਮ ਹੈ ਉਹ ਗਿਆਨ ਦਾ ਮੈਸੇਜ ਦੇ ਰਿਹਾ ਤਾਂ ਐ ਅੱਖਰ ਐ ਲਿਖ ਕੇ ਮੈਸੇਜ ਦੇ ਉਹ ਪੜ੍ਹ ਕੇ ਸਮਝ ਲੂ ਅਖਰੀ ਨਾਮ ਅਖਰੀ ਸਾਲਾ ਸਿਰਫ ਸਲਾਹ ਕੀਤੀ ਹੈ ਜਿੰਨੀ ਅਕਨੀ ਗਿਆਨ ਗੀਤ ਗੁਣ ਦਾ ਉਹ ਸਾਰੇ ਅੱਖਰ ਨੇ ਗਿਆਨ ਜਿੰਨਾ ਲਿਖਿਆ ਗੀਤ ਨੇ ਗਿਆਨ ਦੇ ਸ਼ਬਦ ਨੇ ਗੁਣ ਗਾਏ ਨੇ ਸਾਰੇ ਗੁਣ ਗਾਏ ਨੇ ਇਹ ਸਾਰੇ ਅੱਖਰ ਨੇ ਅੱਖਰ ਮੰਨ ਕੇ ਚੱਲੇ ਉਹਨਾਂ ਨੂੰ ਇਹ ਅੱਖਰਾਂ ਜਾ ਅੱਖਰਾਂ ਜੇ ਬੜੂ ਗਾਹ ਅੱਖਰਾਂ ਜੇ ਦਵਾਂਗੇ ਅਸੀਂ ਅਖਰੀ ਲਿਖਣ ਬੋਲਣ ਵਾਲੇ ਅੱਖਰਾਂ ਲਿਖਤ ਜਿਹੜੀ ਹੁੰਦੀ ਹੈ ਹੁੰਦੀ ਅੱਖਰਾਂ 'ਚ ਲਿਖਤ ਨੂੰ ਅੱਖਰਾਂ ਤੋਂ ਬਿਨਾ ਜਿਹੜਾ ਮੰਨਣਾ ਲਿਖਤ ਨੂੰ ਬਾਣੀ ਨਹੀਂ ਕਹਿ ਸਕਦੇ ਅਸੀਂ ਆ ਦੇਖੋ ਸਪੈਸ਼ਲ ਸਾਨੂੰ ਸੰਕੇਤ ਦਿੱਤਾ ਸੀ ਬੋਲੇ ਦੇ ਬਾਣੀ ਬਣੂਗੀ ਅਸੀਂ ਇਹਨੂੰ ਸ਼ਬਦ ਗੁਰੂ ਕਹੀ ਉਹ ਸ਼ਬਦ ਤਾਂ ਸੁਰਤ ਦਾ ਵਿਸ਼ਾ ਅੱਖਾਂ ਦਾ ਵਿਸ਼ਾ ਹੀ ਨਹੀਂ ਸੁਰਤ ਸ਼ਬਦ ਉਹ ਸੰਗਤ ਰਹੀ ਸ਼ਬਦ ਨਾਲ ਸੁਰਤ ਜੁੜੂ ਇਹਦੇ ਨਾਲ ਅੱਖਾਂ ਜੁੜਨਗੀਆਂ ਜਦ ਬੋਲੂ ਤਾਂ ਸੁਣਨ ਵਾਲੇ ਦੀ ਸੁਰਤ ਜੁੜੂ ਆਵਾਜ਼ ਨਾਲ ਉਹ ਸੁਣੂਗਾ ਸਮਝੂਗਾ ਤਾਂ ਵਾਪਸ ਅੰਦਰ ਧਰਿਆ ਜਾਊਗਾ ਅੱਖਰਾਂ ਨੂੰ ਸ਼ਬਦ ਗੁਰੂ ਕਹਿਣ ਲੱਗੇ ਕਿੱਡੇ ਮੂਰਖ ਨੇ ਬਾਵਜੂਦ ਹੈ ਲਿਖੇ ਹੋਏ ਦੇ ਕਿਹਨੂੰ ਪੁੱਛ ਕੇ ਤੁਸੀਂ ਇਹ ਕੰਮ ਕੀਤਾ ਕਿਹਨੂੰ ਪੁੱਛ ਕੇ ਕਿਹਦੀ ਇਜਾਜ਼ਤ ਨਾਲ ਕੰਮ ਕੀਤਾ ਇਹ ਅਵਗਿਆ ਕਿਹਨੂੰ ਪੁੱਛ ਕੇ ਕੀਤੀ ਬਸ ਮਰਜੀ ਹੈ ਉਹ ਲੋਕ ਰੌਲਾ ਪਾਉਂਦੇ ਨੇ ਸ਼ਬਦ ਗੁਰੂ ਸ਼ਬਦ ਗੁਰੂ ਦਾ ਜਿਹਨਾਂ ਨੂੰ ਅਕਲੇ ਬਿਲਕੁਲ ਤੇ ਦੀ ਹੈ ਗੁਰਬਾਣੀ ਜੋ ਸਾਫ ਕਰਕੇ ਦਿਖਾਉਣ ਇਹਨਾਂ ਉਹਦਾ ਗੁਰਬਾਣੀ ਉਹ ਪੜਦੇ ਨਹੀਂ ਨਾ ਉਹਨਾਂ ਨੂੰ ਸਮਝਣ ਦੀ ਲੋੜ ਹੈ ਨਾ ਉਹਨਾਂ ਨੇ ਪੜ੍ਹਨੀ ਗੁਰਬਾਣੀ ਦੇ ਮਤਲਬ ਇਹਦਾ ਨੂੰ ਕੋਈ ਨਹੀਂ ਬਲੈਕ ਮੇਲਰ ਨੇ ਬੱਲੇ ਕੀ ਹੈ ਬੱਲੇ ਕੁਝ ਵੀ ਅੱਖਰੀ ਗਿਆਨਗੀਰ ਕੋਲ ਅੱਖਰੀ ਲਿਖਣ ਬੋਲਣ ਬਾਣ ਬੋਲੇ ਤੇ ਬਣਨੀ ਹੈ ਬਾਣੀ ਬਾਣੀ ਕੰਨਾਂ ਦਾ ਵਿਸ਼ਾ ਹੁੰਦੀ ਹੈ ਸ਼ਬਦ ਕੰਨਾਂ ਦਾ ਵਿਸ਼ਾ ਹੁੰਦਾ ਕੰਨਾਂ ਨਾਲ ਸੁਰਤ ਜੁੜਦੀ ਹੈ ਦੇਖੋ ਧਿਆਨ ਅੱਖਾਂ ਨਾਲ ਜੁੜਦਾ ਸੁਰਤ ਕੰਨਾਂ ਨਾਲ ਜੁੜਦੀ ਧਿਆਨ ਸੁਰਤ ਵੈਸੇ ਕੋਈ ਹੁੰਦਾ ਕੰਨੀ ਸੁਰਤ ਸਮਾਏ ਜੇ ਕੰਨ ਧਿਆਨ ਸੁਰਤ ਹੋਊ ਸਾਡੀ ਆਪਾਂ ਕਹਿੰਦੇ ਧਿਆਨ ਨਾਲ ਸੁਣ ਤੇ ਕੰਨ ਦਾ ਸੁਰਤ ਹੈ ਇਸ ਕਰਕੇ ਕੰਨ 'ਚ ਸ਼ਬਦ ਆਉਣਾ ਸ਼ਬਦ ਸੁਰਤ ਦਾ ਤਾਂ ਮੇਲ ਹੋਣਾ ਜੇ ਸੁਣਨ ਵੇਲੇ ਸਾਡੀ ਸੁਰਤ ਕੰਨ ਨਾਲ ਜੁੜੀ ਹੋਈ ਹੋਊਗੀ ਜੇ ਕੰਨ ਨਾਲ ਸੁਰਤ ਨਹੀਂ ਜੁੜੀ ਹੋਈ ਉਹ ਨਹੀਂ ਸੁਣਦਾ ਸਾਨੂੰ ਉਹ ਤਾਂ ਗੱਲਾਂ ਕਰਦੇ ਨੇ ਉਧਰ ਪਾਠ ਹੁੰਦਾ ਉਹ ਭਾਵੇਂ ਆ ਵੀ ਤੁਸੀਂ ਜਰੂਰ ਭੇਜੋਗੇ ਚਾਹੇ ਸੁਣੋ ਚਾਹੇ ਨਾ ਸੁਣੋ ਉਹਦੇ ਖੜਕਾ ਬਾਹਰ ਵਿੱਚ ਖੜੇ ਹੋ ਖੜਕਾ ਸੁਣੋ ਨਾ ਸੁਣੋ ਨੂੰ ਦੇਖੋ ਨਾ ਦੇਖੋ ਧਿਆਨ ਦਿਓ ਨਾ ਦੇਖੋ ਤੁਸੀਂ ਭੇਜ ਜਾਣਾ ਇਹਨਾਂ ਦਾ ਅਸਲ ਵੀ ਪੈਦਾ ਬਾਣੀ ਆਪੇ ਭਿਓ ਦੂਗੀ ਸਾਨੂੰ ਧਿਆਨ ਦੇਣ ਦੀ ਕੀ ਲੋੜ ਹੈ ਤੁਸੀਂ ਬਹਿ ਜਾਓ ਗੁਰਦਾਰੇ ਚਲੇ ਜਾਓ ਬਾਰਿਸ਼ ਪੈਂਦੀ ਹੋ ਭਿੱਜ ਗਿਆ ਜੋ ਘਰ ਇਹ ਜੇ ਮੂਰਖ ਜਿਹੜੇ ਸਿੱਖ ਨੇ ਬੰਦੇ ਨੇ ਉਹਨਾਂ ਨੇ ਕੀ ਸਿੱਖੀ ਦਾ ਨਹੀਂ ਜਿਵੇਂ ਇੰਨੀ ਹੋ ਗਲ ਅੱਖਰਾਂ ਸਿਰ ਸੰਜੋਗ ਬਖਾਂ ਇਹ ਅੱਖਰਾਂ ਦੇ ਜੁਮੇ ਲਾਤਾ ਸੀ ਅੱਖਰਾਂ ਸਿਰ ਅੱਖਰਾਂ ਦੇ ਜੁਮੇ ਸੰਜੋਗ ਸੰਜੋਗ ਦਾ ਆਤਮਾ ਪ੍ਰਾਤਮਾ ਦਾ ਤੂੰ ਆਪਣੇ ਆਪ ਨੂੰ ਵਿਛੜਿਆ ਆਪਣੇ ਮੂਲ ਨੂੰ ਵਿਛੜਿਆ ਜਿਹੜੇ ਜੀਵ ਆਪਣੇ ਮੂਲ ਨੂੰ ਵਿਛੜੇ ਨੇ ਉਹਦਾ ਸੰਜੋਗ ਕਿਵੇਂ ਹੋਣਾ ਹੈ ਇਹ ਅੱਖਰਾਂ ਦੇ ਜੁਮੇ ਲਾਤਾ ਸੀ ਅੱਖਰਾਂ 'ਚ ਲਿਖਤਾ ਨੂੰ ਪੜ੍ਹ ਲਿਓ ਸਮਝ ਲਿਓ ਸੰਜੋਗ ਹੋ ਜਾਊਗਾ ਤੁਹਾਡਾ ਜਿਹੜਾ ਸਮਝ ਲੂ ਸਮਝ ਕੇ ਸੰਜੋਗ ਕਰ ਲੂਗਾ ਸਾਡੇ ਨੂੰ ਸਾਡੇ ਫੋਟੋ ਬਣਾ ਕੇ ਨਾ ਉੱਥੇ ਆਰਤੀ ਕਰਿਓ ਪੂਜਾ ਕਰਿਓ ਜਿਵੇਂ ਕਰਦੇ ਨੇ ਲੋਕ ਵੀ ਬਣਾ ਕੇ ਸਾਡਾ ਹੀ ਉਹ ਬਣਾ ਕੇ ਪੂਜੇ ਕਰਨ ਲੱਗ ਜਾਓ ਉਹ ਕੰਮ ਨਾ ਕਰਿਓ ਅੱਖਰਾਂ ਨੂੰ ਪੜਿਓ ਵਿਚਾਰਿਓ ਸਮਝਿਓ ਇਹ ਜੋ ਸੰਜੋਗ ਦਾ ਵਿਖਿਆਨ ਬੜਾ ਵਿਸਤਾਰ ਕੀਤਾ ਹੋਇਆ ਸਮਝਣ ਵਾਸਤੇ ਆਸਾਨ ਕੀਤਾ ਸੰਜੋਗ ਕਿਵੇਂ ਹੋਣਾ ਉਹ ਸਾਰੀ ਵਿਧੀ ਦੱਸੀ ਹੋਈ ਆ ਉਹਨੂੰ ਸਮਝ ਲਓ ਸੰਜੋਗ ਹੋ ਜੂਗਾ ਅੱਖਰਾਂ ਸਰ ਅੱਖਰਾਂ ਜੁਮੇ ਸੰਜੋਗ ਦਾ ਵਿਖਿਆਨ ਹੈ ਕਿਵੇਂ ਤੁਸੀਂ ਇੱਕ ਹੋਣਾ ਇੱਕ ਹੋਏ ਦਾ ਉਗਵੇ ਦਾਲ ਦਾ ਹੋਏ ਹੋਏ ਉਹਦਾ ਪਤਾ ਨਾ ਡਾਲ ਹੋਇਆ ਵਿਛੋੜਾ ਵਿਜੋਗ ਹੋਇਆ ਹੈ ਇੱਕ ਹੋ ਜਾਓਗੇ ਸੰਜੋਗ ਹੋ ਜੂਗਾ ਇੱਕ ਹੋਣ ਦੀ ਵਿਧੀ ਹੈ ਅੱਖਰਾਂ ਦੇ ਵਿੱਚ ਅੱਖਰਾਂ ਸਰ ਸੰਜੋਗ ਸੰਜੋਗ ਵਿਖਿਆਨ ਵਿਖਿਆਨ ਕੀਤਾ ਸੀ ਬਹੁਤ ਖੁਲਾਸਾ ਕੀਤਾ ਜਿੰਨਾ ਸਾਤੇ ਹੋ ਸਕਿਆ ਬਹੁਤ ਆਸਾਨ ਕਰਕੇ ਲਿਖੀ ਹੈ ਗੱਲ ਜਿਹਨੇ ਲਿਖੇ ਤਸੇ ਸਰ ਨਾ ਜਿਹਨੇ ਅੱਖਰ ਲਿਖੇ ਨੇ ਉਹ ਉਹਨਾਂ ਨੂੰ ਪਾਲਿਓ ਉਹਦੇ ਪਿੱਛੇ ਬਾਬਾ ਨਾਨਕ ਆ ਜਾ ਜਮਲੇ ਉਹ ਗੀਤ ਨਾ ਗਾਈ ਜਾਓ ਗਿਆਨ ਵੀ ਹੁਣੇ ਗਾਵੇਂ ਗੀਤ ਭੁੱਖੇ ਬੋਲਾਂ ਘਰੇ ਮਸੀਤ ਉਹ ਗਿਆਨ ਵੀ ਹੁਣੇ ਗੀਤ ਗਾਉਂਦੇ ਹੁੰਦੇ ਨੇ ਉਹ ਕੰਮ ਤੁਸੀਂ ਨਾ ਕਰਿਓ ਗਿਆਨ ਵੀ ਹੁਣੇ ਗਾਵੇਂ ਗੀਤ ਭੁੱਖੇ ਬੋਲਾਂ ਘਰੇ ਮਸੀਤ ਕੱਲ ਨੂੰ ਮਸੀਤ ਨਾ ਬਣਾ ਲਿਓ ਵੀ ਲੋਕ ਆ ਜਾਣ ਗਾਣ ਸੁਣਨ ਥੋੜੇ ਇਲਾਵਾ ਹੀ ਲਾ ਕੇ ਚਲੇ ਜਾਣ ਕਈਆਂ ਨੇ ਗੁਰਦੁਆਰੇ ਘਰਾਂ 'ਚ ਬਣਾਏ ਹੋਏ ਨੇ ਇਹ ਕੰਮ ਨਹੀਂ ਕਰਨਾ ਜਿਨੇ ਲਿਖੇ ਜਿਨੇ ਅੱਖਰ ਲਿਖੇ ਨੇ ਨਾ ਉਹਦੀ ਜ਼ਿੰਮੇਵਾਰੀ ਕੋਈ ਨਹੀਂ ਉਹਨੇ ਅੱਜ ਹੈਗਾ ਗੱਲ ਨਹੀਂ ਰਹਿਣਾ ਅੱਖਰਾਂ ਦੇ ਜ਼ਿੰਮੇ ਹੀ ਹੈ ਅੱਖਰਾਂ ਨੂੰ ਅੱਖਰੇ ਬਣਨਾ ਪਰ ਇਹਨਾਂ ਨੂੰ ਵੀ ਜੇ ਪੂਜਾ ਕਰਕੇ ਮੱਥਾ ਟੇਕਣ ਲੱਗੇ ਫਿਰ ਵੀ ਨਹੀਂ ਕੱਖ ਮਿਲਣਾ ਇਹਨਾਂ ਨੂੰ ਸਮਝਣ ਦੀ ਲੋੜ ਹੈ ਖੋਜਣੇ ਰੱਖਣਾ ਮੈਂ ਕੋਈ ਗੁਰਮੁਖ ਖੋਜੇ ਇਹ ਖੋਜਣ ਨੂੰ ਦਿੱਤਾ ਹੈ ਖੋਜ ਦਾ ਵਿਸ਼ਾ ਹਾਂ ਜਿਵ ਫਰਮਾਏ ਤਿਵ ਤੇ ਪਾਹੇ ਜਿਹਨੇ ਲਿਖੇ ਤੇ ਸਰਨਾ ਹੈ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੋਣਾ ਇਹਦਾ ਕਹੋ ਆਪੇ ਹੀ ਪਾਣ ਲਾ ਲੂ ਆਪੇ ਹੀ ਬਾਹ ਫੜ ਕੇ ਜਿਵੇਂ ਰਾਧਾ ਸੁਆਮੀ ਕਰਦੇ ਨੇ ਅਕਰਾਂ ਸਰ ਸੰਜੋਗ ਜਿਹਨੇ ਲਿਖੇ ਤੇ ਸੁਣਾਇਆ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਨਾ ਭਗਤਾਂ ਦੀ ਕੋਈ ਜ਼ਿੰਮੇਵਾਰੀ ਆਪ ਤੇ ਪਹਿਲੇ ਪਹਿਲੇ ਦੀ ਕੋਈ ਜ਼ਿੰਮੇਵਾਰੀ ਨਹੀਂ ਭਗਤ ਬਾਣੀ ਵੀ ਹੈ ਨਾ ਵਿੱਚ ਕਿਉਂਕਿ ਸਾਨੂੰ ਤਾਂ ਜਿਵੇਂ ਫਰਮਾਨ ਹੋਇਆ ਦਰਗਾਹ ਤੋਂ ਅਸੀਂ ਤਾਂ ਮੈਂ ਅੱਖਰ ਪਾਤੇ ਲਿਖ ਜੀਨੇ ਲਖਾਏ ਨੇ ਉਹ ਜਿੰਦਾ ਜਾਗਦਾ ਹੁਣ ਵੀ ਹੈਗਾ ਤੂੰ ਸਦਾ ਸਲਾਮਤ ਉੱਪਰ ਆਇਆ ਹੋਇਆ ਆਇਆ ਨੂੰ ਉੱਪਰ ਉਹ ਸਦਾ ਸਲਾਮਤ ਹੈ ਹੁਣ ਵੀ ਹੈਗਾ ਉਹਦੇ ਨਾਲ ਜੁੜਿਓ ਸਾਡੇ ਨਾਲ ਨਾਲ ਜੁੜਿਓ ਉੱਪਰ ਕਹਿਆ ਸੀ ਤੂੰ ਸਦਾ ਸਲਾਮਤ ਉਹ ਨਾਮਕਾਰ ਸਦਾ ਸਲਾਮਤ ਹੈ ਉਹਦੇ ਨਾਲ ਜੁੜਿਓ ਮੇਰੇ ਨੂੰ ਦੇਖੋ ਸਾਨੂੰ ਸਾਡੇ ਪਿੱਛੇ ਪੈ ਜਾਓ ਉਹੀ ਕੰਮ ਕੀਤਾ ਪੈ ਗਿਆ ਨਾ ਪਿੱਛੇ ਜਾ ਇਥੋਂ ਹਟਾਇਆ ਸੀ ਜਿਹੜੀ ਗੱਲ ਤੇ ਉਹੀ ਗੱਲ ਕਰ ਲਈ ਉਹ ਕਹਿੰਦੇ ਇਸੇ ਖੱਡੇ 'ਚ ਡਿਗਣਾ ਬੋਰਡ ਲੱਗਿਆ ਤਾਂ ਵਿਆਹ 'ਚ ਡਿਗੋ ਕਹਿੰਦੇ ਇਸੇ ਡਿਗਾਂਗੇ ਇੱਥੇ ਹੀ ਕੁਝ ਦੱਬਿਆ ਹੋਇਆ ਗੁਰੂ ਦਾ ਤਾਂ ਗਿਆ ਕਿ ਨਾ ਦੱਬਿਓ ਨਾ ਕਰਿਓ ਤਾਂ ਕਿਹਾ ਇੱਥੇ ਹੀ ਕੁਝ ਪਾਇਆ ਹੋਇਆ ਉਹਨਾਂ ਨੇ ਅਸਲੀ ਖਜ਼ਾਨਾ ਇੱਥੇ ਕਰਕੇ ਦੇਖੀ ਇਥੋਂ ਕੀ ਮਿਲਦਾ ਹਾਂਜੀ ਜੇਤਾ ਕੀਤਾ ਤੇਤਾ ਨੋ ਜੇਤਾ ਕੀਤਾ ਜਿੰਨੀ ਕਰਤਾ ਨਾ ਲਿਖਾਈ ਅਸੀਂ ਕੀਤੀ ਲਿਖਿਆ ਅਸੀਂ ਕੁਝ ਨਹੀਂ ਲਿਖਿਆ ਉਹਦਾ ਨਾਮ ਨਹੀਂ ਲਿਖਾਇਆ ਉਹਨੇ ਲਿਖਾਇਆ ਉਹਦੇ ਹੁਕਮ ਨਾਲ ਉਹਦਾ ਹੀ ਹੁਕਮ ਹੈ ਨੋ ਹੈ ਇਹ ਹੁਕਮ ਦਾ ਹੀ ਵਿਖਿਆਨ ਹੈ ਇਹਦਾ ਨਾਮ ਦਾ ਵਿਖਿਆਨ ਅਸੀਂ ਕੀਤਾ ਅਸੀਂ ਆਪਣੇ ਕੋਲੋਂ ਕੁਝ ਨਹੀਂ ਕੀਤਾ ਸਾਡਾ ਕੁਝ ਨਹੀਂ ਇਹਦੇ ਵਿੱਚ ਹੈਗਾ ਜਿੰਨਾ ਮਰਜ਼ੀ ਕੁਝ ਕਹੀ ਜਾਓ ਉਨਾ ਹੀ ਅਸੀਂ ਪੁੱਟ ਮੰਨਾਂਗੇ ਜਿੰਨਾ ਕੋਈ ਕਹੇ ਮੇਰੇ ਕੋਲ ਕੁਝ ਨਹੀਂ ਉਨਾ ਹੀ ਹੁੰਦਾ ਬਹਿਮ ਇਹਦੇ ਕੋਲ ਸਭ ਕੁਝ ਹੈ ਤਾਂ ਕਹਿੰਦਾ ਕਿਉਂ ਮਨ ਪੁੱਠਾ ਹੈ ਇਹਦਾ ਸੁਭਾਅ ਹੈ ਸਵਾਲ ਨਹੀਂ ਕਰਨਾ ਮਨ ਦਾ ਸੁਭਾਅ ਸਵਾਲ ਨਹੀਂ ਕਰਨਾ ਚੱਕੀ ਗੁਰੂ ਦੇ ਵਿਚਾਰ ਕਰਦੇ ਵਿਦਵਾਨ ਨਹੀਂ ਕਰਦਾ ਜੀ ਕਿ ਜੈ ਜੈ ਆਪ ਵੇ ਨੇ ਹੋ ਜਾਈ ਗੁਰੂ ਨੂੰ ਸਮਝਦਾ ਭਰੋਸਾ ਨਹੀਂ ਕੀਤਾ ਗੁਰੂ ਤੇ ਕਦੇ ਭਰੋਸਾ ਕਰਨ ਦੇ ਕਾਬਲੇ ਨਹੀਂ ਹੈ ਭਰੋਸਾ ਨਹੀਂ ਕਰਦੇ ਗੁਰੂ ਦੇ ਵੀ ਭਰੋਸਾ ਨਹੀਂ ਬਾਣੀ ਦੇ ਵੀ ਭਰੋਸਾ ਨਹੀਂ ਭਰੋਸਾ ਕਿਹਦੇ ਤੇ ਆਪਣੇ ਆਪ ਤੇ ਵੀ ਭਰੋਸਾ ਨਹੀਂ ਮੇਰੇ ਨਾਮ ਹੈ ਨਾਹੀ ਕੋ ਥਾਉ ਮੈਂ ਕਹਿੰਦਾ ਆਪਣੇ ਆਪ ਤੇ ਹੀ ਭਰੋਸਾ ਨਹੀਂ ਕੋਈ ਕਹੂਗਾ ਕਿ ਗਲਤ ਹੈ ਗਲਤ ਆਪਣੇ ਆਪ ਤੇ ਭਰੋਸਾ ਨਹੀਂ ਵੀ ਅਸੀਂ ਇਹ ਇਹ ਕੰਮ ਕਰ ਸਕਦੇ ਜਿਹੜਾ ਗੁਰੂ ਨੇ ਕਿਹਾ ਗੁਰੂ ਤਾਂ ਕਹਿੰਦਾ ਤੁਸੀਂ ਕਰ ਸਕਦੇ ਹੋ ਅਸੀਂ ਕਹਿੰਦੇ ਅਸੀਂ ਕਰਾਂਗੇ ਆਪਣੇ ਆਪ ਤੇ ਭਰੋਸਾ ਨਹੀਂ ਹੈ ਅਸੀਂ ਸਿੱਖ ਬਣ ਸਕਦੇ ਹਾਂ ਉਹ ਵਰਤਾ ਸਾਡੀ ਹੋ ਸਕਦੀ ਹੈ ਇਸ ਗੱਲ ਤੇ ਸਾਨੂੰ ਭਰੋਸਾ ਹੀ ਨਹੀਂ ਇਹ ਆਪਣੇ ਆਪ ਤੇ ਭਰੋਸਾ ਨਹੀਂ ਜਿਹਨੂੰ ਆਪਣੇ ਆਪ ਤੇ ਭਰੋਸਾ ਨਾ ਹੋਵੇ ਮੈਂ 10ਵੀਂ ਪਾਸ ਕਰ ਸਕਦਾ ਉਹ ਕਰੇ ਨਹੀਂ ਸਕਦਾ ਉਹ ਕਹਿੰਦਾ ਮੈਂ ਤੇ ਨਹੀਂ ਪੜਨਾ ਪੜੋ ਹੁਣ ਜੇ ਬਣ ਜੋਗਾ ਹੋਵੇ ਮੁੱਕਰ ਜਵੇ ਜਿਹੜਾ ਉਹ ਪੜੇ ਨਹੀਂ ਸਕਦਾ ਚੰਗੇ ਚੰਗੇ ਬਹੁਤ ਛੋੜੇ ਛੋੜੇ ਚੜੇ ਚੜ ਜਾਂਦੇ ਸੀ ਉਹ ਕਹਿੰਦੇ ਵੀ ਹੁਣ ਦਿਲ ਛੱਡ ਗਿਆ ਹੁਣ ਨਹੀਂ ਇਹਨੇ ਕਰਨਾ ਕਰਨਾ ਇਹਦਾ ਦਿਲ ਛੱਡੀ ਖੜੇ ਨੇ ਸਿੱਖ ਇਹ ਸਾਡੇ ਬਾਤ ਦੀ ਨਹੀਂ ਗੱਲ ਉਦੋਂ ਮਾਲਾ ਜੋੜ ਦੇਣਾ ਉਹਨੇ ਕੱਢ ਕੇ ਬਾਹਰ ਬਾਹਰ ਨਾ ਕੱਢਾ ਜਿਹੜਾ ਮੂਰੇ ਪਹਿਲਾਂ ਲੈ ਗਿਆ ਨਾ ਗੱਡਾ ਚਲਿਆ ਗਿਆ ਅੱਗੇ ਅਸੀਂ ਜਾਂਦੇ ਤਾਂ ਗੱਡਿਆਂ ਦੀ ਲਾਈਨ ਹੁੰਦੀ ਸੀ ਕਿਤੇ ਚੜਾ ਹੁੰਦਾ ਪਿੰਡਾਂ 'ਚ ਕਿਤੇ ਪਾਣੀ ਪੂਣੀ ਗੱਡਾ ਫਸ ਗਿਆ ਤਕੜੇ ਮੋੜ ਦਾ ਗੱਡਾ ਫਸ ਗਿਆ ਮਾੜੇ ਨੇ ਪਹਿਲਾਂ ਲੈ ਗਿਆ ਕੱਢ ਕੇ ਉਹ ਮਾੜਾ ਜੋੜ ਦੇਣਾ ਉਹਨੇ ਕੱਢ ਦੇਣਾ ਕਹਿੰਦੇ ਇਹਨੂੰ ਕਿ ਕਹਿੰਦੇ ਓਏ ਹੈ ਤਾਂ ਤਗੜਾ ਠਰ ਗਿਆ ਹੈ ਇਹ ਚੰਗੇ ਭਲੇ ਠਰੇ ਬੈਠੇ ਨੇ ਸਸਤੇ ਨਹੀਂ ਹੋਣਾ ਇਹ ਕੰਮ ਦਿਲ ਛੱਡ ਕੇ ਜਿਹੜਾ ਦਿਲ ਛੱਡ ਕੇ ਛੱਡ ਜਿਵੇਂ ਉਹਦੇ ਹੁੰਦਾ ਹੀ ਨਹੀਂ ਹੁੰਦਾ ਕੁਝ ਜੇ ਕਹਿੰਦੇ ਦਿਲ ਛੱਡਦਾ ਵੀ ਇਹ ਸਾਡੇ ਵਾਸਤੇ ਗੱਲ ਨਹੀਂ ਹੈ ਪੱਟ ਪੱਟ ਭਾਰੀ ਹੈ ਸਾਥ ਨਹੀਂ ਚੱਕੂ ਜਿਹਦਾ ਦਿਲ ਕਾਇਮ ਹੈ ਉਹ ਚੱਕ ਲੂਗਾ ਦਿਲ ਕਾਇਮ ਜਾ ਕੇ ਦਿਲ ਸਾਫਤ ਨਹੀਂ ਸਾਰ ਕੋ ਕਾਂ ਖੁਦਾਇਆ ਨਾ ਦਿਲ ਦੋ ਟੁੱਟੇ ਹੋਇਆ ਪਿਆ ਵੀ ਸਾਤੇ ਨਹੀਂ ਹੋਣਾ ਜਿਹਦਾ ਦਿਲ ਸਾਫਤ ਹੋ ਗਿਆ ਚੱਕ ਲੂਗਾ ਸਾਵਧਾਨ ਨੂੰ ਕੋਈ ਔਖੀ ਨਹੀਂ ਚੱਕਰ ਦਿਲ ਸਾਬਤ ਕਰਨਾ ਹੀ ਔਖਾ ਹੈ ਮਨ ਬਣਾਉਣਾ ਔਖਾ ਹੈ ਕੰਮ ਕਹਾ ਔਖਾ ਕੋਈ ਨਹੀਂ ਪਰ ਜੇ ਦਿਲ ਸਾਬਤ ਹੋਵੇ ਉਹਨੂੰ ਤਾਂ ਨਹੀਂ ਕਿਹਾ ਕਬੀਰ ਨੇ ਕੁਝ ਜਾ ਕੇ ਦਿਲ ਸਾਬਤ ਨਹੀਂ ਕਿਹਾ ਤਾਂ ਕੋ ਕਹਾ ਖੁਦਾ ਪਰ ਜੇ ਦਿਲ ਸਾਬਤ ਹੋਵੇ ਉਹ ਤਾਂ ਖੁਦਾ ਹੈ ਹੀ ਹੈ ਉਹਦੇ ਬਾਅਦ ਤਾਂ ਨਹੀਂ ਕਿਹਾ ਕਿਤੇ ਇਹ ਦੱਸੋ ਕਿੱਥੇ ਕਿਹਾ ਦਿਲ ਸਾਬਤ ਕਰਨਾ ਔਖਾ ਬਾਕੀ ਕੁਝ ਕਰਨਾ ਔਖਾ ਨਹੀਂ ਬਾਕੀ ਦੋਨੇ ਆਪ ਕਰਨਾ ਫਿਰ ਘਰ ਬੈਸੋ ਦਿਲ ਸਾਫ ਹੋ ਗਿਆ ਦਿਲ ਥਿਰ ਹੋ ਗਿਆ ਸਾਫ ਹੋਣ ਦਾ ਮਤਲਬ ਹੈ ਫਿਰ ਹੈ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਲ ਸਮਾਰੇ ਕਾਲ ਦਾ ਉਹਨੇ ਆਪ ਸਵਾਰਨਾ ਉਹ ਕਾਜ ਇੰਨੀਆਂ ਪੌੜੀਆਂ ਚੜਾ ਕੇ ਲਿਆ ਕਹਾ ਉਹਨੇ ਚੜਾਉਣੀਆਂ ਚੜਾਉਣ ਵਾਲਾ ਹੀ ਤਿਆਰ ਨਹੀਂ ਹੈ ਜੜ ਨਾਲਾ ਹੀ ਪਿੱਛੇ ਨੂੰ ਦੇਖਦਾ ਹੈ ਇਹਦੀ ਰੂਹ ਜੋ ਮੰਦੀ ਮੰਦੀ ਨਹੀਂ ਹੈ ਆਪਣਾ ਹੀ ਮਾਨੇ ਦਾ ਬੇਈਮਾਨ ਹੋਇਆ ਹੋਇਆ ਹੈ ਕੀਤਾ ਕੀਤਾ ਤੇਤਾ ਨਾਉ ਬਿਨ ਨਾਵੇਂ ਨਹੀਂ ਕੋ ਥੋ ਜੇਤਾ ਕੀਤਾ ਤੇਤਾ ਨਾਉ ਜੋ ਅਸੀਂ ਲਿਖਿਆ ਹੈ ਸਭ ਬ੍ਰਹਮ ਗਿਆਨ ਹੈ ਨਾਮ ਹੈ ਇਹ ਕੋਈ ਕਥਾ ਕਹਾਣੀ ਕੁਛ ਨਹੀਂ ਹੈ ਐਵੇਂ ਕੋਈ ਕਥਾ ਕਹਾਣੀ ਮੰਨ ਕੇ ਕੋਈ ਹੋਰ ਸਾਖੀ ਜੋੜ ਲਵੇ ਵਿੱਚ ਬ੍ਰਹਮ ਗਿਆਨ ਦੇ ਬਿਨਾਂ ਇਹ ਕੁਝ ਵੀ ਨਹੀਂ ਹੈ ਹੁਕਮ ਦਾ ਹੀ ਬਖਿਆਨ ਹੈ ਸਾਰਾ ਹੋਰ ਕੁਝ ਨਹੀਂ ਫਿਰ ਜਿਹੜੀਆਂ ਸਾਖੀਆਂ ਜੋੜ ਲਈਆਂ ਉਹਨਾਂ ਨੇ ਉਤਾ ਮਾਤਾ ਕੀ ਅਸੀਂ ਸਾਰੀਆਂ ਕਿੱਥੇ ਜੋੜ ਲਈਆਂ ਜਿਵੇਂ ਪਾਸ਼ਾ ਦੇ ਜਨਮ ਵੇਲੇ ਆ ਸ਼ਬਦ ਲਿਖਿਆ ਉਹ ਲਿਖਿਆ ਕਿੱਥੋਂ ਜੋੜ ਲਿਆ ਕੀ ਲਿਖਿਆ ਸੀ ਇਹ 2 ਨੰਬਰ ਤੇ ਤੇ ਸਾਰੇ ਉਹ ਜਿਹੜੇ 2 ਨੰਬਰ ਦੇ ਉੱਤੇ ਆਏ ਨੇ ਪਹਿਲਾਂ ਚੋਰ ਆਰਾਮ ਖੋਰ ਉਹਨਾਂ ਦਾ ਕੀਤਾ ਹੋਇਆ ਸਾਰਾ ਕਫਲਾ ਕਫਲਾ ਕਰਨਾ ਲੈਣ ਚੋਰ ਆਰਾਮ ਖੋਰ ਤਾਂ ਆਇਆ ਪੌੜੀਆਂ ਹੁੰਦੀਆਂ ਨੇ ਪੌੜੀਆਂ ਰੋਕਣ ਵਾਸਤੇ ਨੇ ਤਾਂ ਕਿਹਾ ਵੀ ਰੋਜ਼ ਬੜੇ ਹੋਏ ਨੂੰ ਪਾਠ ਰੋਜ਼ ਕਰਨ ਵਾਲੀ ਬਣੀ ਹੈ ਪਰ ਇਹਦੇ ਅਰਥ ਨਹੀਂ ਪਤਾ ਕੀ ਨੇ ਅਰਥਾਂ ਦੇ ਬਿਨਾ ਪਾਠ ਕਰਨ ਦਾ ਕੀ ਫਾਇਦਾ ਹੁੰਦਾ ਵੀ ਉਹ ਪੜਪੜ ਗੱਡੀ ਲੱਦੀ ਹੈ ਉਹ ਵੀ ਲਿਖਿਆ ਸੀ ਪੜ ਪੜ ਗੱਡੀ ਲੱਦੀਏ ਲਿਖਿਆ ਵੀ ਹੋਇਆ ਕਰੀ ਵੀ ਹੋਈ ਕੰਮ ਜਾਂਦੇ ਹਾਂਜੀ ਜੇਤਾ ਕੀਤਾ ਤੇਤਾ ਨਾ ਬਿਨ ਨਾਵੇਂ ਨਹੀਂ ਕੋ ਥਾਂ ਕੋਈ ਜਗਾ ਬਿਨ ਨਾਵੇਂ ਨਹੀਂ ਕੋਈ ਥਾਂ ਕੋਈ ਇੰਨੀ ਥਾਂ ਨਹੀਂ ਹੈ ਸਾਰੀ ਬਾਣੀ ਵਿੱਚ ਗੁਰਬਾਣੀ ਵਿੱਚ ਜਿੱਥੇ ਕੋਈ ਹੋਰ ਗੱਲ ਹੋਵੇ ਨਾਮ ਤੋਂ ਬਿਨ ਹੁਣ ਇਹ ਗੱਲ ਤੋਂ ਜ਼ਿਆਦਾ ਕੀ ਲਿਖ ਦਿੰਦੇ ਤੁਸੀਂ ਕਥਾਵਾਂ ਕਹਾਣੀਆਂ ਕਿਵੇਂ ਜੋੜ ਲੀਆਂ ਕਿਵੇਂ ਕਸੋੜਦੀਆਂ ਲਿਆ ਕੇ ਜਿਨ੍ਹਾਂ ਨੇ ਕਸੋੜੀਆਂ ਨੇ ਕਿਹਨੂੰ ਪੁੱਛਿਆ ਕਸੋੜੀਆਂ ਨੇ ਕਸੋੜ ਤੋਂ ਕਥਾ ਕਹਾਣੀਆਂ ਰੋਕਣ ਵਾਸਤੇ ਗੱਲਾਂ ਲਿਖੀਆਂ ਹੋਈਆਂ ਨੇ ਸ਼ੁਰੂ 'ਚ ਲਿਖੀਆਂ ਨੇ ਸ਼ੁਰੂ 'ਚ ਲਿਖੀਆਂ ਨੇ ਜੋ ਸ਼ੁਰੂ ਚੱਲਦਾ ਨਾ ਜੀ ਸਾਹਿਬੇ ਚੱਲਦਾ ਕਿਵੇਂ ਬਾਣੀ ਪੜ੍ਹਨੀ ਹੈ ਕੀ ਕਰਨਾ ਹੈ ਸ਼ੁਰੂ 'ਚ ਪਹਿਲਾਂ ਆਪ ਦੇਸ ਇਸ ਐਂਗਲ ਤੋਂ ਬਾਣੀ ਪੜ੍ਹਨੀ ਕਿਸੇ ਦੀ ਗੱਲ ਨਹੀਂ ਮੰਨਣੀ ਕਿਸੇ ਦੀ ਨਹੀਂ ਸੁਣਨੀ ਜਿਨ੍ਹਾਂ ਨੇ ਕਥਾ ਕਹਾਣੀਆਂ ਬਣਾਈਆਂ ਉਹਨਾਂ ਨੇ ਬੇੜਾ ਕਰ ਕੀਤਾ ਆ ਜਿਹੜੇ ਅੱਜ ਦੀ ਸਿੱਖੀ ਉਹਨਾਂ ਦੀ ਉਹ ਕੀਤੀ ਹੋਈ ਹੈ ਉਹਨਾਂ ਨੇ ਬਨੇਰੀ ਲਾਈ ਸੀ ਇਹ ਉਹੀ ਉਪਜਾ ਜਿਹੜਾ ਸਾਡੇ ਕੋਲ ਸਿੱਖੀ ਉਹਨਾਂ ਦੀ ਬਣਾਈ ਹੋਈ ਮੇਰੇ ਨਾਮ ਹੈ ਨਾ ਹੀ ਕੋਈ ਥੋਂ ਕੁਦਰਤ ਕਮਨ ਕਹਾ ਵਿਚਾਰ ਕੁਦਰਤ ਕਮਨ ਜਾਵਾ ਇੱਕ ਵਾਰ ਜੋ ਤੂੰ ਭਾਵੇਂ ਸਾਰੀ ਭਲੀ ਕਾਰ ਮੇਰੀ ਕੀ ਔਕਾਤ ਹੈ ਮੈਂ ਤੇਰੇ ਬਾਰੇ ਕੁਝ ਕਹਾਂ ਮੈਂ ਆਪਣੇ ਬਾਰੇ ਕੁਝ ਕਹਿ ਸਕਦਾ ਜੋ ਤੈਂ ਹੁਕਮ ਦਿੱਤਾ ਉਹਦੇ ਬਾਰੇ ਮੈਂ ਕੁਝ ਦੱਸਿਆ ਤੇਰੇ ਬਾਰੇ ਕੁਝ ਨਹੀਂ ਦੱਸਿਆ ਜੋ ਤੈਂ ਕਰਾਇਆ ਕੰਮ ਉਹਦੇ ਬਾਰੇ ਦੱਸਿਆ ਮੇਤੋਂ ਜੋ ਕਰਾਇਆ ਉਹਦੇ ਬਾਰੇ ਦੱਸਿਆ ਹਾਂ ਤੇਰੇ ਬਾਰੇ ਕੁਝ ਨਹੀਂ ਦੱਸਿਆ ਮੇਰੀ ਕੀ ਔਕਾਤ ਹੈ ਤੇਰੇ ਬਾਰੇ ਕੁਝ ਦੱਸਣ ਕੁਦਰਤ ਨੂੰ ਅਸੀਂ ਔਕਾਤ ਕਹਿੰਦੇ ਕੁਦਰਤ ਉਹਦੀ ਹੈ ਸਾਡੀ ਕਿਥੇ ਕੁਦਰਤ ਹੈ ਸਾਡੀ ਤਾਂ ਔਕਾਤ ਨਹੀਂ ਹੈ ਕੋਈ ਇਹਦੀ ਕੁਦਰਤ ਹੈ ਤੇਰੀ ਔਕਾਤ ਹੈ ਸਾਡੀ ਕੋਈ ਕੁਦਰਤ ਨਹੀਂ ਸਾਡੀ ਕੋਈ ਔਕਾਤ ਨਹੀਂ ਤੇਰੇ ਬਾਰੇ ਦੱਸੀ ਕੁਝ ਹੁਕਮ ਬਾਰੇ ਕੀ ਦੱਸ ਹੁਕਮ ਬਾਰੇ ਨਹੀਂ ਮੈਂ ਦੱਸਿਆ ਜੋ ਹੁਕਮ ਹੋਇਆ ਉਹ ਦੱਸਿਆ ਜੋ ਤੱਕ ਹਾਂ ਹੁਕਮ ਬਾਰੇ ਮੈਂ ਕੁਝ ਨਹੀਂ ਦੱਸਿਆ ਜਦ ਤੱਕ ਤੈਂ ਮੈਨੂੰ ਜੋ ਬੁਲਵਾਇਆ ਆਪਣੇ ਹੁਕਮ ਨਾਲ ਮੈਂ ਉਹ ਦੱਸਿਆ ਹੁਕਮ ਬਾਰੇ ਕੁਝ ਨਹੀਂ ਦੱਸਿਆ ਕਿੱਥੋਂ ਆਉਂਦਾ ਕਿਵੇਂ ਆਉਂਦਾ ਕਿਉਂ ਆਉਂਦਾ ਕਿਹੜੇ ਰਾਹ ਹੁੰਦਾ ਕੌਣ ਭੇਜਦਾ ਕਿੰਨੇ ਬੰਦੇ ਨੇ ਕਿੰਨੇ ਦਾ ਹੁਕਮ ਹੈ ਕਿਵੇਂ ਪਾਸ ਹੁੰਦਾ ਇਹ ਤਾਂ ਨਹੀਂ ਮੈਂ ਕੋਈ ਗੱਲ ਕੀਤੀ ਫਿਰ ਹੁਕਮ ਬਾਰੇ ਕੁਝ ਨਹੀਂ ਦੱਸਿਆ ਹੁਕਮ ਬਾਰੇ ਦੱਸਣਾ ਹੋਰ ਗੱਲ ਹੈ ਜੋ ਮੈਨੂੰ ਹੁਕਮ ਹੋਇਆ ਜੋ ਮੈਂ ਜਿਵੇਂ ਜਿਵੇਂ ਹੁਕਮ ਤੈਨ ਕੀਤਾ ਜਿਵੇਂ ਜਿਵੇਂ ਮੈਨੂੰ ਫਰਮਾਇਆ ਉਵੇਂ ਉਵੇਂ ਮੈਂ ਬੋਲਦਾ ਉਹ ਇਹ ਅੱਖਰ ਪਾਤੇ ਜਿਹੇ ਜਿਹੇ ਦੱਸੇ ਉਹ ਹੈ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਜੋ ਤੁਧ ਭਾਵੈ ਬਸ ਇਹ ਕਹਿ ਸਕਦਾ ਮੈਂ ਤਾਂ ਜਿਹੜਾ ਕੋ ਤੈਨੂੰ ਭੌਂਦਾ ਸਾਈ ਭਲੀ ਕਾਰ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਹ ਨਿਰੰਕਾਰ ਤੂੰ ਸਦਾ ਸਲਾਮਤ